एक ओंकार सत्यनाम करता पुरख निरपौ निरवैर अकाल मूरत अजूनी सैभंग गुर प्रसाद सलोक साहस कीर्ति महला पहला पढ़ पुस्तक संध्या बादंग से बगुल समाधिंग मुख झूठ विभूखण सारंग त्रैपाल तिहाल विचारंग गलमाला तिलक लीलाटंग दो तोती वस्त्र कपाटंग जो जानस ब्रह्मंग कर्मंग सब फोक्ट निश्चय कर्मंग कहो नानक निश्चौत्यावै त्यावै बिनु सदगुरु बाट न पावै नेफनन्तस्य जन्मस्य जावत् ब्रह्म न बिंदते सागरं संसारस्य गुरुप्रसादी तरह के कर्ण कारण समरथ है कौ नानक विचार कारण करते वस है जिन कर रखी धार योग शब्दं ज्ञान शब्दं वेद शब्दं तब्रह्मण खयत्री शब्दं सूर शब्दं सूदर शब्दं प्राकृत सर्व शब्दं त एक शब्दं जे को जानस पेव नानक ताको दास है सोई निरंजन देव एक कृष्णं त सर्वदेवा देवदेवा त आत्म आत्मं श्री वासव देवस्स जे को जान सपेव ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦੇਵ ਸ਼ਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭੰ ਗੁਰ ਪ੍ਰਸਾਦ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਬਿਨੋਦ ਸੁਤਹ ਕਤੰਚ ਭਰਾਤ ਮੀਤ ਹਿਤ ਬੰਦਵ ਕਤੰਚ ਮੋਹ ਕੁਟੰਬਯਤੇ ਕਤੰਚ ਚਪਲ ਮੋਹਨੀ ਰੂਪੰ ਪੇਖੰਤੇ ਤਿਆਗੰ ਕਰੋਤ ਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਵਦਿੰ ਅਚੁਤ ਤਨਾ ਤਿਰਗੰਤ ਮਾਤ ਪਿਤਾ ਸਨੇਹੰ ਤ੍ਰਿਗ ਸਨੇਹੰ ਭਰਾਤ ਬੰਦਵਾ त्रिग स्नेहिंग बनता विलास सुता त्रिग स्नेहिंग्रारथ का साध संग स्ने सत्यंग सुख्यंग बसंत नानका मिथ्यंत देहंग क्षीणंत वर्णंग वर्धंत जरुआ हित्यंत माया अत्यंत आशा अथित्या पवनंग विनंत स्वासा पयान तर्मंग पतंत मोह कूप दुर्लभ देहंग तात्या नानक गोविंद गोविंद गोविंद गोपाल कृपा काचकोटं रचन्ते तोयं लेपनं रक्तचर्मणः नवन्तद्वारं पीतरहस्तं बायरूपम् असम्मनः गोविन्दनामं न सिमरन्त अज्ञानी जानन्त अस्थिरं दुर्लभ दे उदहंत साध सरन नानक हर हर हर हर हर हरे जपंत सुभंत तोयं अच्युत गुणज्ञं पूर्णं बहुलो कृपाला गंभीरं उच्चय सर्वज्ञ पारा प्रत्यापरं विश्राम चरणं अनाथनाथे नानक शरणं मृगीपेखन्तबद्धिक्प्रहारेण आवदा अहो जस रखेण गोपाल नान करोम न देते बहु जतन करता कारी सेवंत सूरा चतुर्दिशा बिखम थान बसंत ऊचह न सुमरंत मरण कनांच होवंत आज्ञा भगवान पुरुष नान कीटे सास करखते शब्दंग रतंग हितंग माया कीर्तन कली कर्म कृत्वा मिटंत तत्रागत मोहं भगवान रमणं सर्वत्र थानें दिष्ट तोयं अमोघ दर्शनं बसंत साद रसना हारे हारे हारे हरे नानक पिरिंग जाप जपना कटंत रूपं कटंत दीपं कटंत राव ससियर नखयतर गगनं कटंत बासुदा गिरिताल सिखंडं कटंत ललना सुत प्रात हितं कटंत कनिक मानिक माया स्वरूपं न कटंत केवल गोपाल अच्युत असृंग नानक साध जन न विलंब धर्मं विलंब पापं दृढ़ंत नामं त्यजंत लोभं शरण संतन केलवख नासं प्राप्तं धर्मलक्षण नानक जय सुप्रसन्न माधव मृत मोहं अल्प बुद्ध्यं रचंत बनता विनोद साहं यौवन बह क्रम कनक कुंडला विचित्र मंदिर सुभंत बसरा इत्यंत माया व्यापतन हे अच्युत शरण संत नानक पोप गुहान ए नमः जन्मं त मरणं ਹਰਖੰਗ ਤ ਸੋਗੰ ਪੋਗੰ ਤ ਰੋਗੰ ਊਚੰ ਨੀਚੰ ਨਾਨਾ ਸਮੂਚੰ ਰਾਜੰ ਤਮਾਨੰ ਮਾਨੰ ਅਭਿਮਾਨੰ ਤ ਹੀਨੰ ਪਰਵਿਰਤ ਮਾਰਗੰ ਵਰਤੰਤ ਬਿਨਾਸ਼ਨੰ ਗੋਵਿੰਦ ਭਜਨ ਸਾਧ ਸੰਗੇਣ ਅਸਰਿੰ ਨਾਨਕ ਭਗਵੰਤ ਭਜਨਾਸਨੰ ਕਿਰਪੰਤ ਹਰੀਂ ਮਤ ਤਤ ਗਿਆਨੰ ਬਿਗਸੀ ਦੇ ਬੁਧਾ ਕੁਸਲ ਥਾਨੰ ਬਸੇ ਅੰਤਰਿਖਿੰ ਤਿਆਗ ਮਾਨੰ ਸੀਤਲੰਤਰੇ ਦਿਨ ਦ੍ਰਿੜ ਸੰਤ ਗਿਆਨੰ ਰਹੰਤ ਜਨਮੰ ਹਰਿ ਦਰਸ ਲੀਨਾ ਬਾਜੰਤ ਨਾਨਕ ਸ਼ਬਦ ਬੀਣਾ ਕਹੰਤ ਬੇਦਾ ਗੁਣੰਤ ਗੁਣੀਆਂ ਸੁਣੰਤ ਬਾਲਾ ਬਹੁ ਵਿਧ ਪ੍ਰਕਾਰਾ ਦ੍ਰਿੜੰਤ ਵਿਦਿਆ ਹਰਿ ਹਰਿ ਕਿਰਪਾਲਾ ਨਾਮਦਾਨ ਜਾਚੰਤ ਨਾਨਕ ਦੈਨ ਹਾਰ ਗੁਰੂ ਗੋਪਾਲਾ ਨਾ ਚਿੰਤਾ ਮਾਤ ਪਿਤ ਪ੍ਰਾਤਾ न चिंता कछ लोक का न चिंता बनता सुत सुतमीता परवृत्ति माया सन बंदना दयालेक भगवान पुरखा नानक सर्वजीया प्रतिपालक है अनित्य वितन अनित्य चेतन अनित्य आशा बहुविध प्रकार अनित्य हेतन अहं बंधन परम माया मलनंग विकारंग फिरंत जोन अनेक जठरागन न सिमरंत मलिन बुद्धिंग हे गोविंद करत माया नानक पत्तो धारण साध संगम ਗਿਰੰਤ ਗਿਰਪਤ ਤੇ ਪਾਤਾਲੰ ਜਲੰਤ ਦੇ ਦੀਪੈ ਮੈਂ ਸਵੰਤਰਾ ਭੰਤ ਅਗਾਹ ਤੋਯੰ ਤਰੰਗੰ ਦੁਖੰਤ ਗ੍ਰਹਿ ਚਿੰਤਾ ਜਨਮੰ ਤਮਰਣਾ ਅਨਕ ਸਾਧਨੰ ਨ ਸਿੱਧਤੇ ਨਾਨਕ ਅਸੰਭੰ ਅਸੰਭੰ ਅਸੰਭੰ ਸਬਦ ਸਾਧ ਸਵਜਨਾ ਕੋਰ ਦੁਖਯੰ ਅਨਕ ਹਤਯੰ ਜਨਮ ਦਰਿਦ੍ਰੰ ਮਹਾ ਵਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਪਸਮੰ ਕਰੋਤੇ ਅੰਧਕਾਰ ਸਿਮਰਤ ਪ੍ਰਕਾਸ਼ਨ ਗੁਣ ਰਮੰਤ ਅਖੰਡਨ ਰਿਤ ਬਸੰਤ ਪੈਤ ਪੀਤ ਦੂਤਹ ਕਰਮ ਕਰਤ ਮਹਾ ਨਿਰਮਲ ਜਨਮ ਮਰਨ ਰਹੰਤ ਸਰੋਤਾ ਸੁਖ ਸਮੂ ਅਮੋਗ ਦਰਸ਼ਨ ਸਰਣ ਯੋਗੰ ਸੰਤ ਪਿਆ ਨਾਨਕ ਸੋ ਭਗਵਾਨ ਖੇਮੰ ਕਰੋਤ ਪਾਸ਼ਨ ਕਰੋਤ ਅਗਰਨੀਵ ਨਿਰਾਸੰ ਆਸ ਪੂਰਨ ਨਿਰਧਨ ਭਯੰ ਤਨਵੰਤ ਰੋਗੀਆਂ ਰੋਗ ਖੰਡਨ ਭਗਤਿਆਂ ਭਗਤਦਾਨੰ ਰਾਮ ਨਾਮ ਗੁਣ ਕੀਰਤਨ ਪਾਰ ਬ੍ਰਹਮ ਪੁਰਖ ਦਾ ਤਾਰਹ ਨਾਨਕ ਗੁਰ ਸੇਵਾ ਕਿੰ ਲਭਿਆ ਤੇ ਅਤਰੰ ਤਰੰ ਤਾਰਣ ਨੇ ਤਨੰ ਤਨ ਨਾਮ ਨਰ ਹਰਾ ਅਨਾਥ ਨਾਥ ਗੋਬਿੰਦ ਬਲਹੀਨ ਬਲਕੇਸਵ ਸਰਪੂਤ ਦਇਆਲ ਅਚੁਤ ਦੀਨ ਬਾਂਧਵ ਦਰ ਮੋਦਰਾ ਸਰਬੱਗ ਪੂਰਨ ਪੁਰਖ ਭਗਵਾਨ ਭਗਤੇ ਵਛਲ ਕਰਣਾ ਮਾਇਆ ਕਾਟੇ ਕਾਟੇ ਬਸੰਤ ਵਾਸੁਦੇਵਾ ਪਾਰਬ੍ਰਹਮ ਪਰਮੇਸ਼ਵਰ ਚੰਤ ਨਾਨਕ ਕਿਰਪਾਲ ਪ੍ਰਸਾਦੰ ਨਾ ਬਿਸਰੰਤ ਨਾ ਬਿਸਰੰਤ ਨਾਰਾਇਣ ਨਾ ਸੰਮਰਸੰ ਨਾ ਸੇਵਕੰ ਨਾ ਪ੍ਰੀਤ ਪਰਮ ਪੁਰਖੋਤਮ ਤ ਪ੍ਰਸਾਦ ਸਿਮਰਤੇ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੰ ਪਰਨ ਪੋਖਣ ਕਰੰਤ ਜੀਆ ਬਿਸਰਾਮ ਛਾਦਨ ਦੇਵੰਤ ਦਾਨੰ ਸਿਰਜੰਤ ਰਤਨ ਜਨਮ ਚਤੁਰ ਚੇਤਨਾ ਵਰਤੰਤ ਸੁਖ ਆਨੰਦ ਪ੍ਰਸਾਦੈ ਸਿਮਰੰਤ ਨਾਨਕ ਹਰਿ ਹਰਿ ਹਰੇ અનિત્યરચના નિર્મોહતે દાનં પરા પૂર્વેણ પુચંતે મિહિપતે વિપરીત બુદ્ધિંગમાત લોકઃ નાનક ચિરંકાલ દુઃખ ભોગતે વૃથાનુગ્રહં ગોવિંદ જસ્મૃણ હૃદંત્ર આરોગ્યં મહારોગ્યં વિસ્મૃતે કરુણામય રમણં કેવલં કીર્તનં સુધર્મં દેહતારણા અંમૃતનામ નારાયણ નાનક પીવતં સંતન તૃપ્પતે સહનશીલ સંતં ਸੰਮਿਤਰਸ ਦੁਰਜਨ ਨਾਨਕ ਭੋਜਨ ਅਨੇਕ ਪ੍ਰਕਾਰੇਣ ਨਿੰਦਕ ਆਵਦ ਹੋਇ ਉਪਤਿਸ਼ਟਤੇ ਤਿਰਸਕਾਰ ਨਾ ਭਵੰਤ ਨਾ ਭਵੰਤ ਮਾਨ ਭੰਗਨ ਸੋਭਾਹੀਨ ਨੈ ਭਵੰਤ ਨੈ ਪੋਹੰਤ ਸੰਸਾਰ ਦੁਖਨ ਗੋਵਿੰਦ ਨਾਮ ਜਪੰਤ ਮਿਲ ਸਾਧ ਸੰਗ ਨਾਨਕ ਸੇ ਪ੍ਰਾਣੀ ਸੁਖ ਬਾਸਨ ਸੈਨਾ ਸਾਧ ਸਮੂਹ ਸੂਰ ਅਜਿਤੰ ਸੰਨਾਹੰ ਤਨਿ ਮਰਤਾ ਆਵਦਹ ਗੁਣ ਗੋਵਿੰਦ ਰਮਣ ਓਟ ਗੁਰ ਸ਼ਬਦ ਕਰੇ ਚਰਮਣਾ आरूढ़ते सुरसन्नागः बुझन्ते प्रमार्गः विच्यते निर्भयं शत्रुसेनात् हयन्ते गोपालकीर्तनः जितते विश्व संसारा नानक वश्यं क्रोत पंच तस्कर मृग तृष्णा गंधर्व नगरंग द्रुमशाया रच दुर्मते तत्तः कुटुंब मोह मिथिया सिमरंत नानक राम राम नामा नच विद्या निधान निगमन नच गुणज्ञ नाम कीर्तना नच राग रतन न चंचल चतुर चातुर ਭਾਗ ਉਦਿਮ ਲਬਦਿੰਗ ਮਾਇਆ ਨਾਨਕ ਸਾਧ ਸੰਗ ਖਲ ਪੰਡਿਤ ਕੰਠ ਰਮਣੀ RAM RAM ਮਾਲਾ ਹਸਤੂਜ ਪ੍ਰੇਮ ਤਾਰਣੀ ਜੀ ਜੀਪਣੇ ਜੋ ਉੱਤਮ ਸਲੋਕ ਉਦਾਹਰਣੰ ਨੈ ਨੰਦਣੀ ਗੁਰਮੰਤਰ ਹੀ ਨਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਨਾ ਕੁਕਰਹ ਸੁਕਰਹ ਗਰਦ ਕਾਕਹ ਸਰਪਨਹ ਤੋਲ ਲਿਖਲਾ ਚਰਨਾਰ ਬਿੰਦ ਭਜਨੰ ਰਿਦਿੰਗ ਨਾਮ ਧਾਰਣਾ ਕੀਰਤਨ ਸਾਧ ਸੰਗੀਣ ਨਾਨਕ ਨੈ ਦਿਸ਼ਟੰਤ ਜਮ ਦੂਤਨਾ नच दुर्लभंग तनंग रूपंग नच दुर्लभंग स्वर्ग राज्यन नच दुर्लभंग भोजनंग बिंजनंग नच दुर्लभंग स्वच्छ अम्बरा नच दुर्लभंग सुतमित्र प्रहत बांधव नच दुर्लभंग बनिता बिलसा नच दुर्लभंग विद्या परवीणंग नच दुर्लभंग चतुर्चंचला दुर्लभंग एक मह नानक लब्ध्यंग साध संग कृपा प्रभंग जात कत है तत है ਦਿਸ਼ਟੰ ਸਵਰਗ ਪਏ ਆਲ ਲੋਕ ਸਰਵਤਰ ਰਮਣੰ ਗੋਵਿੰਦ ਨਾਨਕ ਲੇਪ ਸ਼ੇਪ ਨਾ ਲਿਪਿਆ ਤੇ ਵਿਖਿਆ ਪੈ ਅੰਤ ਅੰਮ੍ਰਿਤੰ ਦੁਸ਼ਟਾ ਸਖਾ ਸਵਜਨ ਦੁਖੰ ਪੈ ਅੰਤ ਸੁਖੰ ਪੈ ਪੀਤੰ ਤ ਨਿਰਪਾਇ ਥਾਨ ਵੀ ਹੂਣ ਵਿਸਰਾਮ ਨਾਮਕ ਨਾਨਕ ਕਿਰਪਾਲ ਹਰਿ ਹਰਿ ਗੁਰਾ ਸਰਵ ਸੀਲ ਮਮੰ ਸੀਲੰ ਸਰਵ ਪਾਵਨ ਮਮ ਪਾਵਨ ਸਰਵ ਕਰਤ ਮਮੰ ਕਰਤਾ ਨਾਨਕ ਲੇਪ ਸ਼ੇਪ ਨਾ ਲਿਪਿਆ ਤੇ न शीतलं चन्द्रदेव न शीतलं बावन चंद्र न शीतलं शीतरुतेन नानक शीतलं साध सवज्जन मंत्रं राम राम नामं आनंग सर्वत्र पूर्ण ज्ञानंग सम दुख सुखं युक्त निर्मल निर्वैरण दयालंग सर्वत्र जी पंच पंचदोष विवर्जते भोजनंग गोपाल कीर्तनंग अल्प माया जल कमल रहता है सम मित्र सत्रह भगवंत भगत पावनी ਪਰ ਨਿੰਦਾ ਨੇ ਸਰੋਤ ਸੁਰਾਵਣ ਆਪ ਤਿਆਗ ਸਗਲ ਰੀਣ ਕਾ ਖਟ ਲਖਣ ਪੂਰਣੰ ਪੁਰਖਾ ਨਾਨਕ ਨਾਮ ਸਾਧ ਸਵਜਨ ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕੇ ਹਰ ਤਤਪਰ ਗਤੇ ਸੰਸਾਰਾ ਨਾਨਕ ਸੋ ਘਰ ਖੰ ਬਿਆਪਤੇ ਛਲੰ ਛਿਦਰੰ ਕੋਟ ਬਿਗਨੰ ਅਪਰਾਧੰ ਕਿਲ ਵਿਖ ਮਦੰ ਪਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਬਿਆਪਤੰ ਮਿਰਤੂ ਜਨਮ ਪਰਮੰਤ ਨਰਕੈ ਅਨਿਕੋ ਪਾਵੰ ਨ ਸਿੱਧਯਤੇ ਨਿਰਮਲੰ ਸਾਧ ਸੰਗਹ ਜਪੰਤ ਨਾਨਕ ਗੋਪਾਲ ਨਾਮੰ ਰਮੰਤ ਗੁਣ ਗੋਵਿੰਦ ਨਿਤ ਪ੍ਰਤਾ ਤਰਨ ਸਰਨ ਸੁਆਮੀ ਰਮਣਸ਼ੀਲ ਪਰਮੇਸ਼ਵਰ ਕਰਨ ਕਾਰਨ ਸਮਰੱਥਾ ਦਾਨ ਦੇਤ ਪ੍ਰਪੂਰਨ ਨਿਰਾਸ਼ਾਸ ਕਰਨ ਸਗਲ ਅਰਸ ਅਲ੍ਯ ਗੁਣ ਨਿਧਾਨ ਸਿਮਰੰਤ ਨਾਨਕ ਸਗਲ ਜਾਚੰਤ ਜਾਚਿਕਾ ਦੁਰਗਮ ਸਥਾਨ ਸੁਗਮੰ ਮਹਾ ਦੁਖ ਸਰਬ ਸੁਖਣ ਦੁਰਵਚਨ ਭੇਦ ਪਰਮੰ ਸਾਕਤ ਪਿਸਨੰਤ ਸੁਰਜਨ ਅਸਥਿਤੰ ਸੋਗ ਹਰਖੰ ਪੈਖੀ ਅਨੰਤ ਨਿਰਪਵਾ ਪੈ ਅਟਵੀਅੰ ਮਹਾਨਗਰ ਬਾਸੰ ਧਰਮ ਲਖਣ ਪ੍ਰਮਾਇਆ ਸਾਧ ਸੰਗਮ ਰਾਮ ਰਾਮ ਰਮਣੰ ਸਰਣ ਨਾਨਕ ਹਰ ਹਰ ਦਇਆਲ ਚਰਣੰ ਹੇ ਅਜਿਤ ਸੂਰ ਸੰਗਰਾਮੰ ਅਤਿ ਬਲਨਾ ਬੋ ਮਰਦਨ ਗਣ ਗੰਧਰਵ ਦੇ ਮਨੁਖਯੰ ਪਸ ਪੰਖੀ ਬਿਮੋਹਨ ਹਰ ਕਰਨ ਹਾਰੰ ਨਮਸਕਾਰੰ ਸਰਣ ਨਾਨਕ ਜਗਦੀਸ਼ਵਰ ਹੇ ਕਾਮੰ ਨਰਕ ਵਿਸਰਾਮ ਬਹੁ ਜੋਨੀ ਪਰਮਾਵਣ ਚਿਤ ਹਰਣੰ ਤਰ ਲੋਕ ਗਮਯੰ ਜਬ ਤਬ ਸੀ ਲਿਬਿਦਾਰਣ ਅਲਪ ਸੁਖ ਵਿਤ ਚੰਚਲ ਊਚ ਨੀਚ ਸਮਾਵਣ ਤਬ ਹੈ ਬਿਮੁੰਚਿਤ ਸਾਧ ਸੰਗਮ ਓਟ ਨਾਨਕ ਨਾਰਾਇਣ ਹੇ ਕਾਲ ਮੂਲ ਕਰੋਦੰ ਕਦੰਚ ਕਰੁਣਾ ਨਾ ਉਪਰਜਤੇ ਬਿਖਯੰਤ ਜੀਵੰ ਵਸਿੰ ਕਰੋਤ ਨਿਰਤਿੰ ਕਰੋਤ ਜਥਾ ਮਰਕਟ ਅਨਕ ਸਾਸਨ ਤਾੜੰਤ ਜਮ ਦੂਤੈ ਤਬ ਸੰਗੇ ਅਦਮੰ ਨਰਾ ਦੀਨ ਦੁਖ ਪੰਜਨ ਦਇਆਲ ਪ੍ਰਭ ਨਾਨਕ ਸਰਬ ਜੀ ਰਖਿਆ ਕਰੋਤ हेलो बालमपट संग मोर है अनक लहरी कलोलते भावंत धावंत जीय बहु प्रकार अनक पहांत बहु डोल नच मित्रं नच इष्टं नच बांधव नच मात पिता तब लज्या अकर्णं करोते अखाद्य खाद्यं असाज्यं साज समज्य ਤਰਾਹ ਤਰਾਹ ਸਰਣ ਸੁਆਮੀ ਵਿਗਿਆਪਤ ਨਾਨਕ ਹਰ ਨਰ हे जन्म मरण मूलं अहंकारं ਪਾਪਾਤਮਾ मित्रं ਤਯੰਤ ਸਤਰੰ ਦਿਣੰਤ अनक माया ਬਿਸਥੀਰਣ ਆਵੰਤ ਜਾਵੰਤ ਥਕੰਤ ਜੀਆ ਦੁਖ ਸੁਖ ਬਉ ਭੋਗਣਾ ਪਰਮ ਭਿਆਨ ਉਦਿਆਨ ਰਮਣੰ ਮਹਾ ਬਿਕਟ ਸਾਧ ਰੋਗਣਾ ਬੈਦਿੰ ਪਾਰਵੰ ਪਰਮੇਸ਼ਰ ਅਰਾਧ ਨਾਨਕ ਹਰ ਹਰ ਹਰੇ हे ਪ੍ਰਾਨਨਾਥ ਗੋਵਿੰਦ ਕਿਰਪਾ ਨਿਧਾਨ ਜਗਤ ਗੁਰੂ हे ਸੰਸਾਰ ਤਾਪ ਹਰੁਣਾ ਕਰੁਣਾ ਮੈਂ ਸਭ ਦੁਖ ਹਰੋ हे ਸਰਣ ਜੋਗ ਦਇ ਅੱਲਾਹ ਦੀਨਾ ਨਾਥ ਮਾਇਆ ਕਰੋ ਸਰੀਰ ਸਵਸਤ ਖੀਨ ਸਮੈ ਸਿਮਰੰਤ ਨਾਨਕ ਰਾਮ ਦਾ ਮੋਦਰ ਮਾਧਵ ਚਰਨ ਕਮਲ ਸਰਣੰ ਰਮਣੰ ਗੋਪਾਲ ਕੀਰਤਨ ਸਾਧ ਸੰਗੇਣ ਤਰਣੰ ਨਾਨਕ ਮਹਾ ਸਾਗਰ ਪੈਦ ਉਤਰਾ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸਤ ਕਾਇਆ ਰੱਖਿਆ ਪਰਮੇਸ਼ਵਰ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੀਸ਼ਵਰ ਸਰਵ ਰੱਖਿਆ ਗੁਰਦਿਆਲਹ ਪੈ ਦੁਖ ਬਿਨਾਸਨ ਭਗਤੇ ਵਛਲ ਅਨਾਥ ਨਾਥੇ ਸਰਣ ਨਾਨਕ ਪੁਰਖ ਅਚੁੱਤਾ ਜੀਨ ਕਲਾ ਧਾਰਿਓ ਆਕਾਸ਼ੰ ਬੈਸੰਤਰੰ ਕਾਸ਼ਟ ਬੇਸ਼ਟੰ ਜੀਨ ਕਲਾ ਸਾਸੇ ਸੂਰ ਨਖ ਯਤਰ ਜੋਤਿੰ ਸਾਸੰ ਸਰੀਰ ਧਾਰਣ ਜੀਨ ਕਲਾ ਮਾਤ ਗਰਭ ਪ੍ਰਤਪਾਲੰ ਨੈ ਛੇਦੰਤ ਜਠਰ ਰੋਗਣ ਤੇਨ ਕਲਾ ਅਸਥੰਭੰ ਸਰੋਵਰੰ ਨਾਨਕ ਨੈ ਚਿਜੰਤ ਤਰੰਗ ਤੋਇਣ ਗੁਸਾਈ ਗ੍ਰਿਸ਼ਟ ਰੂਪੇਣ ਸਿਮਰਣੰ ਸਰਵਤਰ ਜੀਵਣ ਲਬਦਿੰ ਸੰਤ ਸੰਗੇਣ ਨਾਨਕ ਸਵਛ ਮਾਰਗ ਹਰ ਭਗਤਨ ਮਸਕੰ ਪਗਨੰਤ ਸੈਲੰ ਕਰਦਮੰ ਤਰੰਤ ਪਪੀਲਕਹ ਸਾਗਰੰ ਲਗੰਤ ਪਿੰਗੰ ਤੰ ਪ੍ਰਗਾਸ ਅੰਧਕ ਸਾਧ ਸੰਗੇਣ ਸਿਮਰੰਤ ਗੋਵਿੰਦ ਸਰਨ ਨਾਨਕ ਹਰਿ ਹਰਿ ਹਰੇ ਤਿਲਕ ਹੀਣੰ ਜਥਾ ਬਿਪਰਾ ਅਮਰ ਹੀਣੰ ਜਥਾ ਰਾਜਨ ਆਵਨ ਹੀਣੰ ਜਥਾ ਸੂਰਾ ਨਾਨਕ ਧਰਮ ਹੀਣੰ ਤਥਾ ਵੈਸਨਵਾ न शंखं न चक्रं न गदा न श्यामं आश्चर्य रूपं रहंत जन्मं नेत नेत कथंत बेदा ऊच मूच अपार गोविंद बसंत सादर दिन अच्युत बुझंत नानक बड पागी उद्यान बसरंग संसारंग सनमंदी सवान श्याल खरा बिखम स्थान मर मरमो मदरंग महा असाद पंच तस्करा ਹੀਤ ਮੋ ਪੈ ਭਰਮ ਭ੍ਰਮਣ ਅਹੰ ਫਾਂਸ ਤੀਖਣ ਕਠਨ ਪਾਵਕ ਤੋਇ ਸਾਧ ਕੋਰੰ ਅਗਮ ਤੀਨ ਲੰਗਨ ਭਾਈ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਵਿੰਦ ਗੋਪਾਲ ਸਗਲਿੰਗ ਰੋਗ ਖੰਡਣ ਸਾਧ ਸੰਗੇਨ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ਰ ਸਿਆਮਨੰ ਮਦਰ ਮਨੁਖਿੰ ਰਿਦਿੰ ਭੂਮ ਵੈਰਣਾ ਨੇਵੰਤ ਹੋਵੰਤ ਮਿਥਿਆ ਚੇਤਨੰ ਸੰਸਵਜਨ ਅਚੇਤ ਮੂੜਾ ਨਾ ਜਾਣੰਤ ਕਟੰਤ ਸਾਸਾ ਨਿਤ ਪ੍ਰਤੀ ਛਿਜੰਤ ਮਹਾ ਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ ਰਚੰਤ ਪ੍ਰਖਾ ਕੁਟੰਬ ਲੀਲਾ ਨਿਤਿਆਸਾ ਵਿਖਿਆ ਬਿਨੋਦ ਪਰਮੰਤੇ ਪਰਮੰਤੇ ਬਹੁ ਜਨਮ ਹਾਰਿਓ ਸਰਨਾ ਨੂੰ ਕਰਣਾ ਮਾਇਆ ਹੇ ਹੇ ਜਿਹਵੇ ਰਸਗੀ ਮਦਰ ਪ੍ਰਿਆ ਤੁੰ ਸਤ ਹਤੰ ਪਰਮ त्वं सातहतं परम ਸੁਦ अवरतेथा सुद ਮੋਦਰ ਮਾਦਵੇ ਗਰਵੰਤ ਨਾਰੀ ਮਦੋਨ ਮਤੰ ਬਲਵੰਤ ਬਲਾਤ ਕਾਰਣ ਚਰਨ ਕਮਲ ਨਾ ਭਜੰਤ ਤ੍ਰਿਣ ਸੁਮਾਨ ਤ੍ਰਿਗੁ ਜਨ ਮਨ हे ਪਪੀਲ ਕਾ ਗ੍ਰਸਟੇ ਗੋਵਿੰਦ ਸਿਮਰਨ ਤੋਇੰ ਤਨੇ ਨਾਨਕ ਅਨਕ ਵਾਰ ਨਮੋ ਨਮਹ ਤ੍ਰਿਣੰਤ ਮੇਰੰ ਸਹਕੰਤ ਹਰੀੰ ਬੂਡੰਤ ਤਰੀਂ ਊਣੰਤ ਪਰੀਂ ਅੰਧਕਾਰ ਕੋਟ ਸੂਰ ਉਜਾਰੰ ਬਿਨਵੰਤ ਨਾਨਕ ਹਰ ਗੁਰ ਦਇਆਰੰ ਬ੍ਰਹਮਣਾ ਸੰਗੋਧਰਣੰ ਬ੍ਰਹਮ ਕਰਮ ਜੇ ਪੂਰਣ ਆਤਮ ਰਤੰ ਸੰਸਾਰ ਗਹੰਤੇ ਨਰ ਨਾਨਕ ਨੇ ਫਲਾ ਪਰ ਦਰਭ ਹਿਰਣੰ ਬਹੁ ਵਿਗਨ ਕਰਨੰ ਉਚਰਣੰ ਸਰਵ ਜੀਅਕ ਲਉ ਲਈ ਤਿਸਨਾ ਅਤਿਪਤ ਮਨ ਮਾਏ ਕਰਮ ਕਰ ਸੇ ਸੁਕਰ ਮਤੇ ਸਮੇ ਵਿਚਰਣੰ ਉਧਰਣੰ ਪੈਦੁੱਤਰ ਅਨੇਕ ਪਾਤ ਘਰਣੰ ਨਾਨਕ ਸਾਧ ਸੰਗਮਨ ਸੰਸਿਆ ਮਹੱਲਾ ਪੰਜਵਾਂ ਗਾਥਾ ਇਕ ਓੰਕਾਰ ਸਤਗੁਰ ਪ੍ਰਸਾਦ ਕਰਪੂਰ ਪੋਪ ਸੁਗੰਧਾ ਪਰਸ ਮਨੁਖਿਆ ਦੇਹੰ ਮਲੀਣ ਮੱਜਾ ਰੁਦਿਰ ਦੁਰਗੰਧਾ ਨਾਨਕ ਅਰਗਰਵੇਣਾ ਗਿਆਨ ਨੂੰ परमाणु पर्यंत आकाशय दीपलोयस खंडन गच्छेण नैन पारेण नानक बिना साधु न सिद्ध्यते ਜਾਣੋ ਸਤ ਹੋਵੰਤੋ ਮਰਣੋ ਦਿਸ਼ਟੇਣ ਮਿਥਿਆ ਕੀਰਤ ਸਾਸ ਚਲੰਥੋ ਪਣੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਤ੍ਰੇਖ ਬੰਦਵਾ ਲਬਧਿੰ ਸਾਧ ਸੰਗੇਣ ਨਾਨਕ ਸੁਖ ਸਥਾਨ ਗੋਪਾਲ ਭਜਨੰ ਮਹਿਲਾ ਅਗਰ ਸੰਗੇਣ ਨਿਮ ਬਿਰਖ ਸੇ ਚੰਦਨਾ ਨਿਕਟ ਬਸੰਤੋ ਮਾਨਸੋ ਨਾਨਕ ਹਮ ਬੁੱਧ ਨਾ ਬੋਹਿਤੇ ਗਾਥਾ ਗੁੰਫ ਗੋਪਾਲ ਕਥੰਗ ਮਥੰਗ ਮਾਨ ਮਰਦਨਾ ਹਤੰਗ पंथ सचैन नानक हर बाणे ਬਚਨ ਸਾਧ ਸੁਖ ਪੰਥਾ ਲਹੰਥਾ ਵਡ ਕਰਮਣਾ ਰਹੰਤਾ ਜਨਮ ਮਰਣੇਨ ਰਮਣੰ ਨਾਨਕ ਹਰ ਕੀਰਤਨਾ ਪੱਤਰ ਪੁਰਜੇਨ ਚੜੀਆਂ ਨ ਜੜੀਆਂ ਪੇੜ ਸੰਪਤਾ ਨਾਮ ਬਿਹੂਣ ਬਿਖਮਤਾ ਨਾਨਕ ਬਹੰਤ ਜੋਨ ਬਾਸ ਰੋ ਰਹਿਣੀ ਭਾਵਨੀ ਸਾਧ ਸੰਗੇਨ ਲਮੰਤੰ ਵਡ ਭਾਗਣ ਹਰ ਨਾਮ ਗੁਣ ਰਮਣੰ ਨਾਨਕ ਸੰਸਾਰ ਸਾਗਰ ਨਹਿ ਵਿਆਪਣਾ ਗਾਥਾ ਗੂੜ ਅਪਾਰੰ ਸਮਝਣੰ ਬੇਲਾ ਜਨ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮ ਸੁਮੰਤਰ ਸਾਧ ਬਚਨਾ ਕੋਟ ਲੋਕ ਬਨਸਨ ਹਰ ਚਰਨ ਕਮਲ ਧਿਆਨੰ ਨਾਨਕ ਕੁਲ ਸਮੂ ਉਧਾਰਣ ਸੁੰਦਰ ਮੰਦਰ ਸੈਣ ਜੀਣ ਮੱਧ ਹਰ ਕੀਰਤਨ ਮੁਕਤੇ ਰਮਨ ਗੋਵਿੰਦਾ ਨਾਨਕ ਲਬਧਿੰ ਬੜ ਭਾਗਣਾ ਹਰ ਲਬ ਦੋ ਮਿੱਤਰ ਸੁਮਿੱਤੋ ਵਿਦਾਰਨ ਕਦੇ ਨ ਚਿੱਤੋ ਜਾਂ ਕਾ ਆਸਥਾਲੋ ਤੋਲ ਅਮਿੱਤੋ ਸੋਈ ਨਾਨਕ ਸਖਾ ਜੀਆ ਸੰਗ ਕਿਤੋ ਅਬ ਜਸੰਗ ਮਿਟੰਤ ਸਤ ਪੁੱਤਰ ਸਿਮਰਤਬ ਬਰਦੇ ਗੁਰਮੰਤਣਾ ਪ੍ਰੀਤੰ ਭਗਵਾਨ ਅਚੁਤ ਨਾਨਕ ਸੰਸਾਰ ਸਾਗਰ ਤਾਰਨ ਮਰਣੰ ਵਿਸਰਣੰ ਗੋਵਿੰਦ ਜੀਵਨੰ ਹਰਨਾਮ ਤੇ ਹਵਣ ਲੱਭਣੰ ਸਾਧ ਸੰਗੇਣ ਨਾਨਕ ਹਰ ਪੂਰਵ ਲਿਖਣ ਦਸਨ ਬਿਹੂਨ ਭੁਯੰਗੰ ਮੰਤਰੰ ਗਾਰੁੜੀ ਨਿਵਾਰਣ ਬਿਆ ਲੋ ਪਾਰਨ ਸੰਤੰ ਨਾਨਕ ਲਬਦ ਕਰਮਣਾ ਜਸ ਕਥ ਰਮਣੰ ਸਰਣੰ ਸਰਵਤਰ ਜੀਣਾ ਤਸ ਲਗਣੰ ਪ੍ਰੇਮ ਨਾਨਕ ਪ੍ਰਸਾਦੰ ਗੁਰਦਰਸ਼ਨਾ ચરણારબિંદ મન બિદ્યંગ સિદ્ધ્યંગ સર્વકુશળણ ગાથા ગાવાંત નાનક પભ્યંગ પરાપૂર્વણ સુબચન રવણં ગવણં સાધ સંગેન ઉદરણ સંસાર સાગરં નાનક પુનરપ જન્મ લભ્યતે વેદ પુરાણ શાસ્ત્ર વિચારં એકંકાર નામ ઉદાહરણ કુળા સમૂહ સગલ ઉદાહરણ બડભાગી નાનક કોતારં સિમરણં ગોવિંદ નામં ઉદરણં કુલ સમૂહણ ਲਬਧੰ ਸਾਧ ਸੰਗੇ ਨਾਨਕ ਬੜ ਭਾਗੀ ਪੀਟੰਤ ਦਰਸ਼ਨ ਸਰਵ ਦੋਖ ਪਰੰਤੀ ਆਗੀ ਸਰਵ ਧਰਮ ਦ੍ਰਿੜੰਤਣ ਲਬਧੇਣ ਸਾਧ ਸੰਗੇ ਨਾਨਕ ਮਸਤਕ ਲਿਖਣ ਹੋਇਓ ਹੈ ਹੋ ਵੰਤੋ ਹਰਣ ਪਰਣ ਸੰਪੂਰਨ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਣ ਸੁਖੇਣ ਬੈਨ ਰਤਨੰ ਰਚਨੰ ਕੁਸੁੰਬ ਰੰਗਣ ਰੋਗ ਸੋਗ ਬਿਯੋਗ ਨਾਨਕ ਸੁਖ ਨ ਸੁਪਨਾ ਤਨ ਸਾ ਗੁਰੂ ਰਾਮ ਸਿੰਘ